ਚੌਪਈ ਪੂਰਬ ਦੇਸ ਰਥ ਚਿਤਰ ਨਰਾਧਿਵ ਸਕਲ ਪ੍ਰਿਥੀ ਤਲ ਹੁਤੋ ਨਿਰਪਾਧਿਵ ਪ੍ਰਕਿਰਤਮ ਅਤੀਤਾ ਕੀ ਨਰੀ ਸ੍ਰੀ ਜੇ ਨਿਰਖਲ ਜਾਨੀ ਦੋਹਰਾ ਚਿਤਰ ਕੌਚਿਕ ਨਿਰਪੁਤੋ ਢਾਕਾ ਸ਼ਹਿਰ ਮੰਝਾਰ ਜਾ ਸਮ ਸੁੰਦਰ ਨਾ ਹੋਏਗੋ ਭਇਓ ਨਾਰਾਜ ਕੁਮਾਰ ਯਾਤਰਾ ਤੀਰਥਨ ਕੀ ਨਿਮਿਤ ਗਇਓ ਤਹ ਰਾਜ ਕੁਮਾਰ ਜਾਨਕ ਚਲਾ ਸ਼ਿੰਗਾਰ ਯਹ ਨੌ ਸਤ ਸਾਜ ਸ਼ਿੰਗਾਰ ਅੜਿਲ ਜਹਾਂ ਚਿਰੋ ਖਾਰਾ ਖਾਨਨ ਸੁਧਾਰ ਕੈ ਤੇਹ ਮਗ ਨਿਕਸਾ ਨਿਰਪ ਨੋ ਸਤ ਸ਼ਿੰਗਾਰ ਕੈ ਨਿਰਖ ਪ੍ਰਵਾਤੇ ਧਰਨ ਅਦਿਕ ਬੌਰੀ ਭਈ ਹੋ ਘਰ ਬਾਹਰ ਕੇ ਸੁਧ ਛੁਟ ਕਰ ਸਿਗਰੀ ਗਈ ਨਿਗਸਠਾੜ ਪੀ ਨੋ ਸਤ ਕਰ ਸ਼ਿੰਗਾਰ ਕਰ ਜੋਰ ਰਹੀ ਚਖ ਚਾਰ ਸੋ ਲਾਜ ਵਿਸਾਰ ਕਰ ਨਿਰਖ ਨਿਰਪਤ ਚਕ ਰਹਾ ਤਰਨ ਕੇ ਤੇ ਜਤਨ ਹੋ ਨਰੀ ਨਾਗਨੀ ਨਗੀ ਵਿਚਾਰੀ ਕੌਣ ਮਨ ਚਾਰ ਚਿਤ੍ਰਨੀ ਚਿੱਤਰ ਕੇ ਪ੍ਰਤਿਮਾ ਜਾਨੀਐ ਪਰੀ ਪਦਮਨੀ ਪ੍ਰਕਿਰਤ ਪਾਰਵਤੀ ਮਾਨੀਐ ਏਕ ਬਾਰ ਜੋ ਐਸੀ ਭੇਟਣ ਪਾਈਐ ਹੋ ਆਠ ਜਨਮ ਲਗ ਪਲ ਪਲ ਬਲ ਬਲ ਜਾਈਐ ਚਉਪਈ ਉਤੈ ਕੁਾਰ ਕਹ ਚਾਹੇ ਪਈ ਇਹ ਇਹ ਕੋ ਬਾਂਛਾ ਪਈ ਅਦਿਕ ਤੇ ਪ੍ਰਗਟ ਠਾੜ ਹੋਇ ਹੀਰਤ ਦੋ ਇਹ ਤੁਤ ਪਲ ਨਾ ਟਰਤ ਭਇਓ ਕੋ ਦੋਹਰਾ ਇਹ ਤੁਤ ਠਾਡੇ ਹੀਰ ਦਵੈ ਪ੍ਰੇਮਾ ਤੁਰ ਹੈ ਤੌਨ ਜਨ ਸਨਮੁਖ ਰਣ ਭਟ ਭੈ ਭਾਜ ਚਲੇ ਕਹੋ ਕੌਣ 24 ਲਾਗਤ ਪ੍ਰੀਤ ਦੋਹਨ ਕੀ ਪਈ ਅਥਿਓ ਸੂਰ ਰੈਨ ਹੋਇ ਗਈ ਰਾਣੀ ਦੂਤਕ ਤਹਾਂ ਪਠਾਇਓ ਅਦਕ ਸੱਜਣ ਸੋ ਨੇਹ ਜਤਾਇਓ ਤੇ ਰਾਣੀ ਸੋ ਪਤ ਕੋ ਅਤ ਹਿਤ ਕਹ ਤਾਹੇ ਨਾ ਛਾੜ ਤੇ ਇਤੁਤ ਸੋਤ ਸਦਾ ਤੇ ਗਰੇ ਲਗਾਏ ਭਾਂਤ ਅਨਕ ਸੋ ਹਰਖ ਬਿਠਾਏ ਰਾਣੀ ਘਾਤ ਕੋ ਨਹਿ ਪਾਵੈ ਜੇ ਛਲਤਾ ਸੋ ਭੂਗ ਕਮਾਵੈ ਰਾਜਾ ਸਦਾ ਸੋਤ ਸੰਗ ਤਾਕੇ ਕੇ ਵਿਦ ਸੰਗ ਮਿਲੈ ਇਹ ਵਾਕੇ ਬਿਨਾ ਮਿਲੇ ਤੇ ਕਲ ਨਹਿ ਪਰੀ ਰਾਜਾ ਸੋਤ ਸੰਗ ਤੇ ਡਰੀ ਜਬ ਸਵੈ ਗਇਓ ਪਤੇ ਲਖ ਪਾਇਓ ਵਹਿ ਘਾਤ ਲਗਤਾਏ ਬੁਲਾਇਓ ਉਠੈ ਸਾਹਤਰੀ ਲਿਓ ਬੁਲਾਈ ਬੋਵੇ ਤਾਇ ਕਹਾ ਸਮਝਾਈ ਰਾਣੀ ਕਹਾ ਰਾਵ ਸੋ ਸੋਈ ਯੋ ਪਜਿਓ ਜਿਉ ਜਗੈ ਨਾ ਕੋਈ ਚਿੱਤਰ ਕਉ ਇਤੇ ਠਾਂ ਤਬ ਆਇਓ ਰਾਜਾ ਰਾਣੀ ਜਾਨ ਨ ਪਾਇਓ ਰਾਜਾ ਕੀ ਜੰਗ ਹੈ ਗਹਿਲੀਨੀ ਬਲ ਸੋਐ ਚਾਪ ਤਰਕੀਨੀ ਤਬ ਨਿਰਪ ਜਗਾ ਕੋਪ ਕਰ ਪਾਰਾ ਚੋਰ ਚੋਰ ਕਹਿ ਖੜਗ ਸੰਭਾਰਾ ਰਾਣੀ ਜਗੀ ਹਾਥ ਗੈ ਲੀਨਾ ਜੋ ਜੜ ਕੋ ਪ੍ਰਤੀ ਉਤਰ ਦੀਨਾ ਦੋਹਰਾ ਤੀਰਥ ਨੂੰ ਇਤ ਆਇਓ ਤੋ ਯਹ ਢਾਕਾ ਕੋ ਰਾਏ ਕਹਾ ਪ੍ਰਥਮ ਨਿਰਪ ਪਦ ਪਰਸ ਬੌਰ ਅਨਹਿ ਹੋ ਜਾਏ ਚਉਬਈ ਤੁਮਰੇ ਪਗ ਪਰਸਨ ਕੇ ਕਾਜਾ ਇਹ ਕਾਰਨ ਆਇਓ ਇਹ ਰਾਜਾ ਤੇ ਨਾ ਹਨੋ ਇਹ ਬਹੁਤਨ ਦੀ ਜੈ ਚਰਨ ਲਗਾ ਪਤ ਵਿਦਾ ਕਰੀ ਜੈ ਦੋਹਰਾ ਵਿਦਾ ਕੀਆ ਨਿਰਦਰਵਦੈ ਤਾਂ ਕੋ ਚਰਨ ਲਗਾਏ ਇਹ ਛਲ ਸੋ ਮੂਰਖ ਛਲਾ ਸਕਾ ਨਾ ਛਲ ਕੋ ਪਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 265 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ